ਕਿ ਇੱਕ ਇੱਕ ਕਰਕੇ ਹੱਟੀਆਂ ਖੁੱਲੀਆਂ ਇਹ ਨਸ ਵੀ ਕੰਪੋਸਟ ਨਸ ਕਾਫੀ ਰਦੀਫ ਟੁਰਦੇ ਨੇ ਦੇ ਅੰਦਰ ਇੱਕ ਇੱਕ ਕਰਕੇ ਹੱਟੀਆਂ ਖੁੱਲੀਆਂ ਹੱਟੀਆਂ ਵਿੱਚ 100 ਕੰਡੇ ਵੱਧ ਤੋਂ ਵੱਧ ਹਰ ਖੋਜਾ ਖਤਰੀ ਸਭੋ ਗੁਰੂ ਦੇ ਚੰਡੇ ਚਾਕ ਚਾਕਰੀ ਵੇਚਣ ਆਏ ਰਨ ਵੀ ਮਾਲ ਇਚ ਟੋਰੀ ਚੜ ਗਏ ਵੰਚ ਤੇ ਨਸਬ ਪੀੜੀਆਂ ਰਾਂਝਣ ਹੋ ਗਿਆ ਚੋਰੀ ਨਾ ਕੋਈ ਲਾਠ ਖਿੜੇ ਸੁਲਫੇ ਦੀ ਨਾ ਕੋਈ ਅੱਖ ਚਸਕੋਰੀ ਇੱਕ ਪੁਰਾਣੀ ਨਜ਼ਮ ਚੇਤੇ ਆ ਗਈ ਹੈ